ਜੋ ਤੁਮ ਗਿਰਵਰ ਤੋ ਹਮ ਮੋਰਾ ਜੋ ਤੁਮ ਚੰਦ ਤੋ ਹਮ ਭਏ ਹੈ ਚਕੋਰਾ ਮਾਧਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੈ ਤੁਮ ਸਿਓ ਤੋਰ ਕਮਣ ਸਿਓ ਜੋੜੈ ਰਹਾਓ ਜੋ ਤੁਮ ਦੀਵਰਾ ਤੋ ਹਮ ਬਾਤੀ ਜੋ ਤੁਮ ਤੀਰਤ ਤੋ ਹਮ ਜਾਤੀ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਜਹ ਜਹ ਜਾਉ ਤਾਹ ਤੇਰੀ ਸੇਵਾ ਤੁਮ ਸੋ ਠਾਕਰ ਔਰ ਨ ਦੇਵਾ ਤੁਮਰੇ ਭਜਨ ਕਰਤੇ ਜਮ ਫਲਸਾ ਭਗਤੀ ਹੇਤ ਗਾਵੇ ਰਵਿਦਾਸਾ ਜੋ ਤੁਮ ਗਿਰਵਰ ਤੋ ਹਮ ਮੋਰਾ ਹੈ ਪਰਮੇਸ਼ਰ ਜੇ ਤੈਨੂੰ ਅਸੀਂ ਗਿਰਵਰ ਮੰਨ ਲਈਏ ਪਹਾੜ ਮੰਨ ਲਈਏ ਬਹੁਤ ਵੱਡਾ ਪਹਾੜ ਤਾਂ ਮੈਂ ਮੋਰਾ ਤੇਰੇ ਤੇਰੇ ਨਾਲ ਮੋਰ ਹੁੰਦੇ ਨੇ ਪਹਾੜਾਂ 'ਚ ਮੋਰ ਰਹਿੰਦੇ ਨੇ ਛੋਟੇ ਜਿਹੜੇ ਢੀਵੇਂ ਪਹਾੜ ਹੁੰਦੇ ਨੇ ਦਰਖਤ ਉੱਧਰ ਨੇ ਉੱਥੇ ਫਲ ਫਰੂਟ ਵੀ ਹੁੰਦੇ ਨੇ ਬਾਗ ਉੱਧਰ ਨੇ ਉੱਥੇ ਬੋਰ ਰਹਿੰਦੇ ਨੇ ਤੋਹ ਬੋਰਾ ਜੋ ਤੁਮ ਚੰਦ ਤੋਹ ਭਏ ਹੈ ਚਕੋਰਾ ਜੇ ਤੈਨੂੰ ਚੰਦ ਮੰਨ ਲਈਏ ਤਾਂ ਮੈਂ ਚਕੋਰ ਚਕੋਰ ਚੰਦ ਵਾਲੇ ਦੇਖਦੀ ਰਹਿੰਦੀ ਹੈ ਤੇ ਪਹਾੜ ਬਾਗਾਂ ਨੂੰ ਦਰਖਤਾਂ ਨੂੰ ਠੰਡ ਨੂੰ ਹੋਰ ਛੱਡ ਕੇ ਜਾਂਦਾ ਕਿਤੇ ਉੱਥੇ ਰਹਿੰਦਾ ਚਕੋਰ ਛੱਡ ਚੰਦ ਨੂੰ ਨਹੀਂ ਛੱਡਦੀ ਇਸ ਕਰਕੇ ਮੈਂ ਤੈਨੂੰ ਨਹੀਂ ਛੱਡ ਸਕਦਾ ਚਮੋਰ ਨਹੀਂ ਛੱਡਦਾ ਨਾ ਚਕੋਰ ਚੰਦ ਦਾ ਪਿੱਛਾ ਨਹੀਂ ਛੱਡਦੀ ਭੁੱਲਦਾ ਨਹੀਂ ਚੰਦ ਚਕੋਰ ਨੂੰ ਇਹ ਮੈਂ ਤੂੰ ਮੈਨੂੰ ਨਹੀਂ ਭੁੱਲਦਾ ਬੋਰ ਚਾਹੁੰਦਾ ਉੱਥੇ ਹੀ ਰਹੋ ਮੈਂ ਬਾਗ ਸਾਡੇ ਨਹੀਂ ਹੋਣਾ ਚਾਹੁੰਦਾ ਇਹ ਮੈਂ ਹੀ ਚਾਹੁੰਦਾ ਮਾਰਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋੜਨਾ ਵਾਜਵੇ में ਨਾ ਤੋੜੋ ਤਾਂ ਹਮ हम ਤੋੜੇ ਹੁਣ ਜੁੜਿਆ ਹੈ ਜੁੜਿਆ ਹੋਏ ਦੀ ਗੱਲ ਹੈ ਜੇ ਤੂੰ ਨਾ ਤੋੜੇ ਤਾਂ ਹਮ ਨਹੀਂ ਤੋੜੇ ਤਾਂ ਹੀ ਪੋਸੀਬਲ ਬਲਾ ਹਮ ਨਾ ਤੋੜੀਏ ਕੀ ਮਤਲਬ ਹੁਰਦੇ ਦੀ ਗੱਲ ਹੈ ਹੁਣ ਤਾਂ ਉਹਨੇ ਜੋੜਿਆ ਸਭ ਕਹਿ ਕੇ ਜੁੜ ਗਏ ਲਾ ਕੇ ਉਪਦੇਸ਼ ਦੇ ਕੇ ਇਹ ਕੀ ਕਹਿ ਰਿਹਾ ਹੈ ਗੱਲ ਕੀ ਕਰ ਉਹ ਕਹਿੰਦੇ ਗਰਭ ਦੇ ਵਿੱਚ ਤੈਨ ਤੋੜਿਆ ਸੀ ਤੈਨ ਤੇਰਾ ਹੁਕਮ ਸੀ ਤਾਂ ਅਸੀਂ ਟੁੱਟ ਕੇ ਮਾਇਆ ਨਾਲ ਜੁੜੇ ਸਾਨੂੰ ਕੀ ਲੋੜ ਸੀ ਜੁੜਨ ਦੀ ਹੋਰ ਨਾ ਕਿਤੇ ਤੋੜਦੀ ਕੋਈ ਹੁਕਮ ਦੇ ਦੀ ਇਹ ਜਾ ਬਹੁਤ ਔਖਾ ਇਧਰ ਆ ਜਾ ਹਰ ਜਨਮ ਦੇ ਵਿੱਚ ਤੂੰ ਹੀ ਤੋੜਦਾ ਰਹੇ ਜਾ ਵੀ ਭਾਈ ਚੱਲ ਤੂੰ ਸਰੀਰ ਨਾਲ ਜੁੜ ਇੱਕ ਪੌੜੀ ਚੜ੍ਹਦੀ ਹੈ ਆ ਪੌੜੀ ਸਰੀਰ ਨਾਲ ਜੁੜੇ ਤੇ ਮੇਰੇ ਚੜ੍ਹਨੀ ਹੋਣੀ ਆਪਾਂ ਤੇ ਤੈਨੂੰ ਜੁੜਨਾ ਪੈਣਾ ਤੂੰ ਤੇਰੇ ਹੁਕਮ ਨਾਲ ਟੁੱਟਦਾ ਨਹੀਂ ਮੈਂ ਆਪਣੇ ਆਪ ਤਾਂ ਟੁੱਟਿਆ ਨਹੀਂ ਇਹ ਇੱਕ ਭੇਦ ਦੀ ਗੱਲ ਹੈ ਇਹ ਵੀ ਇੱਕ ਬੜੇ ਭੇਦ ਦੀ ਗੱਲ ਹੈ ਐਡਾ ਐਡਾ ਭੇਦ ਭਗਤਾਂ ਦੇ ਦੱਸੇ ਨੇ ਗੁਰਬਾਣੀ ਚ ਬੁਝਦਾ ਕੋਲ ਇਹ ਤਾਂ ਬੁਝਾਰਤਾ ਨੇ ਸਾਰੀ ਗੁਰਬਾਣੀ ਬੁਝਾਰਤਾ ਨੇ ਵਿਦਵਾਨ ਵਿੱਚ ਨਹੀਂ ਬੈਠੇ ਸੇਖ ਨਹੀਂ ਆਇਆ ਜੋ ਇਹਨਾਂ ਨੂੰ ਸੇਖ ਨਹੀਂ ਆਇਆ ਜੋ ਖੋਲੀ ਨਹੀਂ ਨਾ ਗੱਲ ਕਿਸੇ ਨੂੰ ਬੁਝਾਉਂਦਾ ਤੇ ਛੱਡ ਕੇ ਪਰੇ ਹੋ ਜਾਣਗੇ ਇਹ ਤਾਂ ਕਾਇਦਾ ਸੇਖ ਆਊਗਾ ਨੂੰ ਦੂਰ ਹੋ ਜਾਣਗੇ ਬੜੀ ਪੜਨ ਤਾਂ ਬਾਣੀ ਛੱਡ ਕੇ ਦੂਰ ਹੋ ਗਏ ਤੇ ਭਗਤਾਂ ਤੋਂ ਬਹੁਤ ਦੂਰ ਖੜ ਗਏ ਸੀ ਜਾ ਕੇ ਇਹ ਸਾਰੇ ਵਿਦਵਾਨ ਇਹਦੀ ਦੂਰ ਖੜ ਜਾਣਗੇ ਬਣ ਜਾ ਕੇ ਡੇੜੇ ਉਡੀ ਉੜੇ ਇਹ ਤਾਂ ਸੇਖ ਆਉਣ ਲੱਗ ਜਾਂਦਾ ਹੈ ਉੱਪਰ ਚੜਦਾ ਗਿਆ ਰਹੇ ਸੇਖ ਆਵੇ ਕਿ ਬਿਲ ਇਹ ਤਾਂ ਸੇਖ ਆਉਂਦੇ ਬਾਲ ਨੂੰ ਇਹਨਾਂ ਨੇ ਗੱਲ ਵੀ ਨਹੀਂ ਕਰਨੀ ਇਹਦੀ ਅਗਲੇ ਪਰ ਵੀ ਤੂੰ ਹੈਗਾ ਆ ਜਾ ਬਸ ਫਿਰ ਕੀ ਵੀ ਕੋਈ ਮੇਰੇ ਤੇ ਨਾ ਕਹਿ ਦੇਵੇ ਭਾਈ ਇਹਦੀ ਤਾਂ ਗੱਲੇ ਨਾ ਕਰੋ ਇਹ ਆਪਰ ਨੂੰ ਹੈ ਬਾਬੇ ਦਵਾਨ ਤਾਂ ਇਹ ਕਹਿਣਗੇ ਵੀ ਗੁਰਬਾਣੀ ਛੱਡੋ ਇਹ ਤਾਂ ਮੁਸ਼ਕਲ ਗੱਲ ਆ ਕੋਈ ਹੋਰ ਗੱਲ ਕਰ ਲਓ ਕੋਈ ਸਾਖੀ ਸੂਖੀ ਸੁਣਾ ਲਓ ਜਿਹੜੀ ਕੋਈ ਚੰਗੀ ਜੀ ਲੱਗਦੀ ਇਤਿਹਾਸ ਪੜ ਲਓ ਕੋਈ ਰਣਜੀਤ ਸਿੰਘ ਦੀ ਗੱਲ ਕਰ ਲਓ ਚ ਕੋ ਲੱਭਦਾ ਨੂੰ ਆਇਆ ਕੋਈ ਇਹੋ ਜੀ ਗੱਲ ਕਰੋ ਜਿਹੜੀ ਦੁਨਿਆਵੀ ਹੋਵੇ ਇਹ ਗੱਲ ਨਾ ਕਰੋ ਇਹ ਤਾਂ ਡਰ ਲੱਗੂਗਾ ਸਾਰਿਆਂ ਨੂੰ ਉਹ ਬਹੁਤ ਕਬੂਲ ਕਰੇ ਤੇ ਪਹਿਲਾਂ ਦਾ ਗੱਲ ਹੈ ਇਹ ਤਾਂ ਬਹੁਤ ਕਬੂਲ ਕਰ ਬੋਦੀ ਹੈ ਪੈਰ ਪੈਰ ਤੇ ਬਹੁਤ ਗੰਡ ਕਬੂਲ ਕਰਦਾ ਪਹਿਲਾਂ ਗੱਲ ਕਬੂਲ ਕਰਦੀ ਹੈ ਕਿਹਦਾ ਕਬੂਲ ਕੀਤਾ ਗੰਡ ਉਹ ਤਾਂ ਰਾਜ ਦੇ ਨੇ ਤੇ ਬੜਾ ਕਬੂਲ ਹੈ ਕਿੱਥੇ ਰਾਜ ਦੀ ਗੱਲ ਕਿੱਥੇ ਬੜਾ ਕਬੂਲ ਦੀ ਗੱਲ ਵਿਦਵਾਨ ਪਤਾ ਨਹੀਂ ਇਹ ਗੁਰਬਾਣੀ ਨੂੰ ਕਿਉਂ ਨੇੜੇ ਰੁਆਈ ਜਾਂਦੇ ਉਹਨਾਂ ਨੇ ਕੀ ਲੈਣਾ ਮਰਨ ਵਾਲੀ ਗੱਲ ਹੈ ਜੀਵਨ ਜੁਗਤੀ ਜੀਵਨ ਜੁਗਤੀ ਦਾ ਉਹ ਬਾਣ ਜੁਗਤੀ ਹੈ ਤਾਂ ਇਹ ਤਾਂ ਵਰਣ ਦੀ ਵਿਧੀ ਹੈ ਮਰਨਾ ਕਿਵੇਂ ਵਰਤਾ ਵਰਤਾ ਜੰਗ ਬੂਆ ਮਰ ਵੀ ਨਾ ਜਾਣਿਆ ਕੋਈ ਕਹਿੰਦੇ ਸੰਸਾਰ ਮਰੀ ਜਾਂਦਾ ਮਰਨਾ ਨਹੀਂ ਜਾਣਿਆ ਮਰਨਾ ਦਾਦੀਆ ਮਰੀ ਦਾ ਹੁੰਦਾ ਜਿਹਨੇ ਮਰਨਾ ਹੈ ਜੋ ਜਿਹਨੇ ਨਹੀਂ ਮਰਨਾ ਫੇ ਪਾਸੇ ਰਹੋ ਗੁਰਬਾਣੀ ਤੇ ਕੀ ਲੈਣਾ ਤੁਸੀਂ ਜਿਹਨੇ ਮਰਨਾ ਜੋ ਨਹੀਂ ਉਹ ਆਜੋ ਨੇੜੇ ਨੂੰ ਅੱਗੇ ਨਾ ਕੀ ਲੈਣਾ ਛੱਡ ਕੇ ਪਰੇ ਹੋਵੋ ਉਹ ਤਮਾਸ਼ਾ ਦੇਖੋ ਜਾ ਕੇ ਇਹਨਾਂ ਨੂੰ ਸਿਆਸਤਦਾਨਾਂ ਹੋਰ ਗੱਲਾਂ ਕਰ ਲੋ ਜੇ ਤੁਸੀਂ ਜੀਵਨ ਬਣਨਾ ਹੀ ਨਹੀਂ ਹੈ ਜੀ ਉਹ ਗੁਰਬਾਣ ਦੀ ਗੱਲ ਕਰੇ ਤਾਂ ਕਿਉਂ ਕਰੇ ਕਿਉਂ ਨਾ ਬਣਨੀ ਤਾਂ ਹੈ ਨਹੀਂ ਸਮਝਣੀ ਵੀ ਹੈ ਨਹੀਂ ਤੁਸੀਂ ਦੱਸੋ ਕੀ ਮਤਲਬ ਹੈ ਤੁਹਾਡਾ ਜੇ ਬਣਨਾ ਤਾਂ ਜੋ ਜਾਓ ਨੇੜੇ ਨਹੀਂ ਬਣਨਾ ਪਾਸੇ ਚਲੇ ਜਾਓ ਇਤਿਹਾਸ ਇਤਿਹਾਸ ਪੜ੍ਹ ਲਓ ਹੋਰ ਕੋ ਪੜ੍ਹ ਲਓ ਛੱਡੋ ਪਰੇ ਰੌਲੇ ਸਾਰੇ ਇਹਨਾਂ ਦੇ ਨੇ ਇਹ ਇਤਿਹਾਸ ਹੈ ਰੌਲੇ ਦਾ ਹੱਥ ਪੈ ਸਕਦਾ ਕੋਈ ਬੜੀ ਕੋਈ ਰੌਲਾ ਨਹੀਂ ਪੈ ਸਕਦਾ ਰੌਲੇ ਵਾਲੇ ਤਾਂ ਛੱਡ ਕੇ ਬਾਹਰ ਰੱਖ ਦੇਣੇ ਨੇ ਗੁਰਬਾਣੀ ਦੇ ਤੇ ਡੜੇ ਵੀ ਲੱਗਣ ਅਕਲ ਤੁਹਾਨੂੰ ਤੇਲੇ ਦੀ ਨਹੀਂ ਹੈ ਗੱਲਾਂ ਤੁਸੀਂ ਗੁਰਬਾਣੀ ਦੇ ਕਰਦੇ ਹੋ ਸੁਪਨੇ ਪੈਸੇ ਦੇ ਆਉਂਦੇ ਨੇ ਇਹਦਾ ਮਾਇਆ ਛਡਾਉਂਦੀ ਹੈ ਸਾਰੀ ਉਹ ਸਰੀਰ ਵੀ ਛਡਾ ਦਿੰਦੀ ਹੈ ਮਨ ਕਬੂਲ ਕਰ ਹਾਂਜੀ ਤੁਮ ਸਿਉ ਤੋੜ ਕਵਣ ਸਿਉ ਜੋੜਾ ਕਹਿੰਦੇ ਜੇ ਤੂੰ ਹੁਣ ਗਾਹਰੂ ਨਾ ਨਾ ਕੋਈ ਐਸਾ ਪ੍ਰੋਗਰਾਮ ਸਾਨੂੰ ਤਾਂ ਪਤਾ ਨਹੀਂ ਕੀ ਪ੍ਰੋਗਰਾਮ ਹੈ ਤੇਰਾ ਕਰਤੇ ਕੀ ਵੀ ਕਰਤਾ ਜਾਣ ਹੁਣ ਗਾਹਰੂ ਨਾ ਕੋਈ ਕਹਿੰਦੀ ਵੀ ਫੇਰ ਟੁੱਟ ਜਾ ਬਸਾਂ ਆਇਆ ਜੀਵਨ ਜੀਵਨ ਦੇ ਵਿੱਚ ਜੇ ਹੁਣ ਤੂੰ ਨਾ ਨਾ ਸਾਨੂੰ ਤੋੜੇ ਹੁਕਮ ਦਵੇ ਟੁੱਟਣ ਦਾ ਤਾਂ ਅਸੀਂ ਤਾਂ ਟੁੱਟਦੇ ਨਹੀਂ ਉਹ ਗੱਲ ਆ ਹੈ ਤੁਮ ਸਿਓ ਤੋੜ ਕਮਣ ਸਿਓ ਜੋੜਾ ਹੈ ਤੇਰੇ ਨਾਲ ਤੋੜ ਕੇ ਜੋੜੀਏ ਕਿਹਦੇ ਨਾਲ ਫਿਰ ਹੁਣ ਜੋੜਨੀ ਪਊਗੀ ਇੰਡੀਪੈਂਡੈਂਟ ਨਹੀਂ ਅਸੀਂ ਰਹਿ ਸਕਦੇ ਤੇਰੀ ਤਾਂ ਜੁੜੀ ਹੋਈ ਆ ਪਿਛੇ ਤੂੰ ਤਾਂ ਉਥੋਂ ਤੋੜੀ ਹੋਦੀ ਤੂੰ ਸਾਨੂੰ ਦੇ ਨੇ ਟੁੱਟ ਜਾ ਮੇਰੇ ਨਾਲ ਆਪ ਜੁੜਿਆ ਹੋਇਆ ਉੱਥੇ ਅਸੀਂ ਕਿੱਥੇ ਜਾਈਏ ਜੁੜ ਕੇ ਮਾਇਆ ਨਾਲ ਜੁੜਨਾ ਅਸੀਂ ਸਰੀਰ ਨਾਲ ਜੁੜ ਜਾਂਦੇ ਕਿਹਦੇ ਨਾਲ ਜੋੜੀਏ ਨੂੰ ਤੋੜ ਕੇ ਹੁਣ ਕਬਰ ਸੇ ਜੋੜਾ ਰਹਾਉ ਜੋ ਤੁਮ ਦੀਵਰਾ ਤਉ ਹਮ ਬਾਤੀ ਦੋ ਜੇ ਤੂੰ ਦੀਵਰ ਤਾਂ ਸਮਝ ਲਓ ਅਸੀਂ ਬੱਤੀ ਹੋ ਬੱਤੀ ਦੇ ਬਿਨਾਂ ਦੀਵਾ ਕੁਝ ਨਹੀਂ ਦੀਵੇ ਦੇ ਬਿਨਾਂ ਬੱਤੀ ਕੁਝ ਨਹੀਂ ਦੋ ਇੱਕ ਦੂਏ ਦੇ ਪੂਰਕ ਨੇ ਕੋਈ ਬੱਤੀ ਆ ਤਾਂ ਹੀ ਦੀਵਾ ਜਲੂਗਾ ਚਾਨਣ ਦਾ ਬੱਤੀ ਨਹੀਂ ਕਰਦਾ ਬਾਤੀ ਦਾ ਮਤਲਬ ਇੱਥੇ ਬੱਤੀ ਨਹੀਂ ਹੈ ਦੀਵੇ ਦੀ ਇੱਥੇ ਬੋਡੀ ਦਾ ਅਰਥ ਆਵਾਜ਼ ਸ਼ਬਦ ਸ਼ਬਦ ਤੇ ਬਿਨਾ ਦੀਵਾ ਗਿਆ ਦੀਵਾ ਬੇਰਾ ਇੱਕ ਲੋਭ ਹੁਣ ਇੱਥੇ ਸ਼ੰਕਾ ਹੋ ਜੂਗੀ ਦੀਵਾ ਦਾ ਮਿੱਟੀ ਦਾ ਹੁੰਦਾ ਤੇ ਹੁਣ ਇਹ ਦੀਵਾ ਬਾਤੀ ਦੀ ਗੱਲ ਕਰਕੇ ਜੋ ਤੂੰ ਰਾਤ ਤੋਂ ਬਾਤੀ ਇਹਦੀ ਵਿਆਖਿਆ ਕਰਨੀ ਪਈ ਦਾ ਗੁਰਬਾਣੀ ਦੇ ਵਿੱਚ ਇਸੇ ਗੱਲ ਦੀ ਇਹ ਤੇ ਹੋ ਜਾਂਦਾ ਨਾ ਦੀਵਾ ਤਾਂ ਮਿੱਟੀ ਦਾ ਹੁੰਦਾ ਹੈ ਬੱਤੀ ਤੇ ਬਿਨਾਂ ਵੀ ਲਾਈਟ ਹੋ ਜਾਂਦੀ ਹੈ ਬਹੁਤ ਚੀਜ਼ਾਂ ਦੇ ਜਲਦੀ ਹੁੰਦੀ ਸਪਿਰਟ ਨੂੰ ਅੱਗ ਲੱਗ ਜਾਂਦੀ ਹੈ ਬੱਤੀ ਬਿਨਾਂ ਬਹੁਤ ਸਾਰੀ ਤੇਲ ਵੀ ਬਹੁਤ ਗਰਮ ਕਰਦੀ ਅੱਗ ਲੱਗ ਜਾਂਦੀ ਹੈ ਬੱਤੀ ਦੇ ਬਿਨਾਂ ਵੀ ਲੱਗ ਜਾਂਦੀ ਹੈ ਇਹਦੀ ਦਰੁਸਤੀ ਕਰੋ ਜੀ ਦੁਬਾਰਾ ਵਰਸ਼ਨ ਦੇਣਾ ਪਿਆ ਦੀਵਾ ਮੇਰਾ ਇੱਕ ਨਾਮ ਜਿਹੜਾ ਸਾਡਾ ਦੀ ਹੈ ਅੱਜ ਦਾ ਦੀਵਾ ਗਏ ਉਹ ਦੀਵਾ ਨਹੀਂ ਹੈ ਸਾਡੇ ਨਾਲ ਇਹ ਨਾਮ ਹੈ ਦੀਵਾ ਦੁੱਖ ਵਿੱਚ ਪਾਇਆ ਤੇਲ ਜਿਹੜਾ ਭਗਤ ਤਾਂ ਦਾ ਦੀਵਾ ਹੈ ਜਿਹੜਾ ਰਵਿਦਾਸ ਭਗਤ ਨੇ ਦੀਵਾ ਕਹਿਆ ਗੁਰਨਾਨ ਕਹਿੰਦਾ ਉਹ ਦੁੱਖ ਦਾ ਤੇਲ ਜਾਂਦਾ ਉਹ ਚ ਉਹ ਆ ਦੀਵਾ ਨਹੀਂ ਤੁਹਾਡਾ ਮਿੱਟੀ ਦਾ ਆ ਆਟੇ ਦਾ ਇਹ ਤਾਂ ਤੇਲ ਨਹੀਂ ਜਾਂਦਾ ਨਾਮ ਦਾ ਦੀਵਾ ਨਾਮ ਦੀ ਬੱਤੀ ਕੀ ਹੁੰਦੀ ਹੈ ਸਵਾਲ ਹੈ ਨਾਮ ਦੀ ਬੱਤੀ ਆ ਗੁਰਬਾਣੀ ਹੈ ਜਿਹੜੀ ਬੋਲ ਕੇ ਦਸੀ ਹੈ ਗੁਰਬਾਣੀ ਚਾਨਣ ਦੇ ਰਹੀ ਹੈ ਗੁਰਬਾਣੀ ਜਗ ਮੈਂ ਚਾਨਣ ਗੁਰਬਾਣੀ ਦੀ ਬੱਤੀ ਹੈ ਨਾਮ ਦਾ ਹੈ ਇਹਦੇ ਵਿੱਚ ਨਾਮ ਹੈ ਨਾਮ ਹੈ ਤਤ ਗਿਆਨ ਰਾਜਾ ਨਾ ਆਰਾਮ ਨਾਮ ਬੋਰਾ ਬ੍ਰਹਮ ਗਿਆਨ ਇਹ ਵੀ ਕਲੀਅਰ ਕਰਤਾ ਕਦੇ ਉਹ ਦੂਗਾ ਨਾਮ ਨਾ ਸਮਝੇ ਜੋ ਚੇਤਨ ਕਬੀਰ ਕਹਿੰਦਾ ਜਿਹੜਾ ਰਾਜਾ ਆਰਾਮ ਨਾਮ ਨਾ ਰਾਜਾ ਸਾਰਿਆਂ ਦੇ ਉੱਤੇ ਰਾਜ ਕਰਨ ਵਾਲਾ ਹੁਕਮ ਚਲਾਉਣ ਵਾਲਾ ਨਾਮ ਹੈ ਜਿਹੜਾ ਉਹ ਬ੍ਰਹਮ ਗਿਆਨ ਨੂੰ ਕਿਹਾ ਹੋਇਆ ਕਿਤੇ ਉਹ ਰਾਮ ਚੰਦਰ ਰਸਲ ਜਿਲੇ ਉਹ ਕਿਤੇ ਕੀ ਪਤਾ ਵਿਦਵਾਨ ਕੀ ਅਰਥ ਲਾ ਲੈਣ ਹਰ ਚੀਜ਼ ਦੇ ਅਰਥ ਡਿਫਾਈਨ ਕਰਦੇ ਰਾਜਾ ਰਾਮ ਨਾਮ ਮੋਰਾ ਮੇਰਾ ਰਾਜਾ ਰਾਮ ਨਾਮ ਹੈ ਜਿਹੜਾ ਮੈਂ ਵਰਤ ਰਿਹਾ ਲਫ਼ਜ਼ ਮੇਰੀ ਬਤਾਓ ਕਾ ਭਗਤਾਂ ਦੀ ਬਤਾਓ ਕਾ ਬ੍ਰਹਮ ਗਿਆਨ ਨੂੰ ਕਹਿ ਰਹੇ ਸੀ ਰਾਮਚੰਦਰ ਨੂੰ ਨਹੀਂ ਕਹਿ ਰਹੇ ਫਿਰ ਵਾਰ-ਵਾਰ ਕਹੀ ਜਾਂਦੇ ਉਹ ਜੀ ਰਾਮ ਦਾ ਨਾਮ ਆਇਆ ਉਹ ਤੁਹਾਡਾ ਰਾਮ ਹੋਰ ਹੋ ਉਹ ਰਾਮ ਨਹੀਂ ਹੈ ਗੁਰਬਾਣੀ ਜੀ ਜਿਹੜਾ ਸਭੇ ਘੱਟ ਬੋਲਦਾ ਉਹ ਨਹੀਂ ਹੈ ਇਕਰਾਮ ਇਹ ਵੀ ਹੈ ਸਮੇਂ ਘਟਰਾ ਬੋਲੇ ਉਹ ਵੀ ਉਹੀ ਕਹਿ ਰਿਹਾ ਕਬੀਰ ਕਹਿ ਰਿਹਾ ਸਮੇਂ ਘਟ ਬੋਲਣ ਵਾਲਾ ਆਮ ਨਹੀਂ ਹੈ ਬੋਲੀ ਹੋਈ ਉਹਦੀ ਗੁਰਬਾਣੀ ਪਰ ਉਹ ਆਪ ਨਹੀਂ ਹੈ ਵਿੱਚ ਬੋਲੀ ਹੋਈ ਗੁਰਬਾਣੀ ਉਸੇ ਦੀ ਹੈ ਪਰ ਉਹ ਆਪ ਨਹੀਂ ਹੈ ਵਿੱਚ ਉਹ ਉਹਦਾ ਗਿਆਨ ਉਹ ਗਿਆਨ ਦਿੱਤਾ ਉਹਨੇ ਰਾਮ ਨੇ ਨਾਲ ਜੁੜਨ ਦਾ ਗਿਆਨ ਦਿੱਤਾ ਰਾਮ ਨਾਲ ਇੱਕ ਵਿੱਚ ਹੋਣ ਦਾ ਗਿਆਨ ਦਿੱਤਾ ਇਹ ਉਹ ਰਾਮ ਦਾ ਗਿਆਨ ਹੈ ਰਾਮ ਨਹੀਂ ਹੈ ਰਾਮ ਨਾਮ ਦਾ ਗਿਆਨ ਹੈ ਇਹਦੇ ਚ ਰਾਮ ਨਾਮ ਨਹੀਂ ਹੈ ਨਾਮ ਨਾ ਜਾਣਾ ਰਾਮ ਕਾ ਬੂੜੇ ਫਿਰ ਪਾਛੇ ਪਛਤਾਣੇ ਸੰਸਾਰ ਨੇ ਰਾਮ ਨਾਮ ਜੜਿਆ ਹੀ ਨਹੀਂ ਸੀ ਹੋ ਰਾਮ ਰਾਮ ਰਾਮ ਰਾਮ ਬਾਲਾ ਨੂੰ ਜਪਣ ਲੱਗੇ ਨਾ ਉਹ ਜਪਣਾ ਸੀ ਨਾ ਰਾਮ ਨਾਮ ਸੀ ਇਸ ਕਰਕੇ ਗੁਰਬਾਣੀ ਦੀ ਗੱਲ ਬਹੁਤ ਵੱਖਰੀ ਹੈ ਇਹ ਬੜੀ ਖੋਜ ਤੋਂ ਬਾਅਦ ਪਤਾ ਲੱਗਦਾ ਗੱਲ ਹੈ ਕੀ ਪੜੇ ਤੋਂ ਨਹੀਂ ਪਤਾ ਲੱਗਦਾ ਇਹਦਾ ਇਹ ਅੱਖਰਾਂ ਵਿੱਚ ਕੋਈ ਗੁਰਮੁਖ ਖੋਜੇ ਕੋਈ ਗੁਰਮੁਖ ਹੋਵੇ ਅੱਖਰ ਦੇ ਜਿਹੜੇ ਨਾ ਗੁਰਬਾਣੀ ਦੇ ਇਹਨਾਂ ਚੋਂ ਖੋਜੇ ਫਿਰ ਸਮਝ ਆਉਂਦੀ ਹੈ ਗੱਲ ਹੈ ਕੀ ਇਹ ਤਾਂ ਗੱਲ ਹੈ ਵੱਖਰੀ ਹੈ ਜੋ ਗੁਰਬਾਣੀ ਦੇ ਟੀਕੇ ਕਰ ਰਹੇ ਨੇ ਉਹ ਵਿਦਵਾਨ ਨੇ ਉਹ ਨਹੀਂ ਉਹਨਾਂ ਕੋ ਬੁੱਧੀ ਉਹ ਹੈਗੀ ਹੈ ਉਹ ਤਾਂ ਆਪਣੀ ਡਿਕਸ਼ਨਰੀ ਬਾਬਣ ਵਾਲੀ ਪੰਡਤ ਵਾਲੀ ਲਾਈ ਬੈਠੇ ਰਹੇ ਤੇ ਉਹਦੇ ਉਹਦੇ ਮੁਤਾਬਕ ਅਰਥ ਕਰ ਲੈ ਉਹ ਵਿਚਾਰੇ ਉਲਝ ਗਏ ਐਸੇ ਉਲਝੇ ਆਪਸ ਵਿੱਚ ਹੀ ਲੜੀ ਜਾਂਦੇ ਨੇ ਆਪਸ ਵਿੱਚ ਹੀ ਲੜੀ ਜਾਂਦੇ ਨੇ ਕੋਈ ਕੁਝ ਕਹੀ ਜਾਂਦਾ ਕੋਈ ਕੁਝ ਕਹੀ ਜਾਂਦਾ ਆਪਣੀ ਆਪਣੀ ਡਫਲੀ ਵਜਾਈ ਜਾਂਦੇ ਨੇ ਜਾਉ ਤੁਮ ਤੀਰਤ ਤੋ ਹਮ ਜਾਤੀ ਜੇ ਤੈਨੂੰ ਤੀਰ ਮੰਨ ਲਈਏ ਤੀਰ ਵੀ ਨਾਮ ਹੈ ਤੇ ਕਹੋ ਦੀਵਾ ਵੀ ਰਾਮ ਹੈ ਤੀਰਥ ਵੀ ਤੀਰਥ ਨਾ ਬਣ ਜਾਈਏ ਤੀਰਥ ਸਾਡਾ ਤੀਰਥ ਹੋ ਨਹੀਂ ਹੈ ਤੋਬ ਜਾਤੀ ਜਾਤੀ ਕੌਣ ਹੈ ਸਰੀਰ ਲੋੜ ਵਾਲਾ ਲੋੜ ਵਾਲਾ ਲੋੜ ਵਾਲਾ ਕੌਣ ਹੈ ਲੋੜ ਵਾਲਾ ਆਤਮਾ ਬਾਹਲੇ ਤੀਰਥਾਂ ਤੇ ਜਾਂਦਾ ਸਰੀਰ ਤੋਂ ਹੁੰਦਾ ਅੰਦਰਲੇ ਤੀਰਥੇ ਤੇ ਆਤਮਾ ਤੋਂ ਦਿੱਤੀ ਜਾਂਦੀ ਹੈ ਬਾਹਲੇ ਜੇ ਤੀਰਥ ਨੇ ਉੱਥੇ ਤਾਂ ਸਰੀਰੇ ਤੋਂ ਹੂੜੋ ਪਰ ਜਿਹੜਾ ਗੁਣਮੁਖਾਂ ਦਾ ਤੀਰਥ ਆ ਉੱਥੇ ਆਤਮ ਇਸ਼ਨਾਨ ਹੁੰਦਾ ਹੈ ਉੱਥੇ ਆਤਮਾ ਧੋਤੀ ਜਾਂਦੀ ਹੈ ਬੰਦੀ ਮੈਂ ਲੈਂਦੀ ਉੱਥੇ ਨਾਮ ਦਾ ਤੀਰਥ ਹੈ ਤੀਰਥ ਨਾਮ ਜਾਣੀਏ ਤੀਰਥ ਨਾਮ ਹੈ ਤੀਰਥ ਕੀ ਹੈ ਸ਼ਬਦ ਵਿਚਾਰ ਆ ਦੇਖੋ ਅੰਤਰ ਗਿਆਨ ਹੈ ਅੰਤਰ ਗਿਆਨ ਹੈ ਇਹਦੇ ਵਿੱਚ ਗਿਆਨ ਸ਼ਬਦ ਵਿਚਾਰ ਹੈ ਤੀਰਥ ਹੈ ਇਹ ਕੀਤਾ ਨਹੀਂ ਸ਼ਬਦ ਵਿਚਾਰ ਤੇ ਅੰਮ੍ਰਿਤਸਰ ਬਣਾ ਲਿਆ ਉਬਰ ਸਰੋਵਰ ਨਾਲ ਲੋ ਜੀ ਇਸ਼ਨਾਨ ਕਰ ਲੋ ਚਲ ਛੁੱਟੀ ਉਹਨਾਂ ਨੇ ਗੰਗਾ ਬਣਾ ਲਈ ਸੀ ਅਸੀਂ ਕੋ ਹੋਰ ਬਣਾ ਲਿਆ ਕਿਸੇ ਨੇ ਕਿਤੇ ਬਣਾ ਲਿਆ ਕਿਸੇ ਨੇ ਕਿਤੇ ਬਣਾ ਲਿਆ ਇਹ ਔਖਾ ਕੰਮ ਕੌਣ ਕਰਦਾ ਨਾਲੇ ਮਾਇਆ ਛਡਾਉਂਦੇ ਨੇ ਅਸੀਂ ਮਾਇਆ ਖਾਤਰ ਧਰਮ ਧਾਰਨ ਕੀਤਾ ਸੀ ਜਿਹੜਾ ਲੋਕਾਂ ਨੇ ਮਾਇਆ ਖਾਤਰੇ ਧਰਮ ਧਾਰਨ ਕੀਤਾ ਹੋਵੇ ਕਾਰਨ ਚੜਨ ਖਾਤਰੇ ਸੰਤ ਬੜੇ ਹੋਣ ਇਹ ਸੰਤਾਂ ਦੇ ਚੇਲੇ ਬੜੇ ਕਾਰਨ ਦੇਖ ਕੇ ਤੇ ਉਹਨਾਂ ਨੇ ਧਰਮ ਤੇ ਕੀ ਲੈਣਾ ਇਦੋਂ ਦਾ ਫਿਰ ਜੇ ਉਹਨਾਂ ਨੂੰ ਕਹੇ ਛੱਡੋ ਸਭ ਕਹੇ ਇਦੋਂ ਦਾ ਘਰੇ ਚੱਲ ਗਏ ਸੀ ਫਿਰ ਤਾਂ ਘਰੇ ਚੱਲ ਗਏ ਉਦੋਂ ਇਹ ਸਭ ਖਿਆ ਦੇਖ ਕੇ ਗੁੜ ਦੇਖ ਕੇ ਬਖੀ ਹੋਈ ਹੋ ਇਹ ਤਾਂ ਗੁੜ ਦੇਖ ਕੇ ਬਖੀ ਹੋਈ ਜਦੇ ਜਿੱਦੇ ਸੰਤ ਬਣੇ ਨੇ ਆਪਣੇ ਪੰਜਾਬ ਵਿੱਚ ਕਿਉਂ ਬਣੇ ਨੇ ਸੰਤਾਂ ਕੋ ਬਣਾਇਆ ਸੀ ਸਾਰੇ ਉਹ ਜੇ ਸੰਤ ਭੁੱਖੇ ਮਰਦੇ ਹੁੰਦੇ ਨਾ ਪੁੱਠੇ ਲੜਕਦੇ ਉਹਨਾਂ ਬੰਦੀ ਇੱਕ ਨਹੀਂ ਜਾਂਦਾ ਹਿੰਦੂ ਮਤ ਵਾਲੇ ਸੰਤ ਕਿਉਂ ਨਹੀਂ ਬਣਦੇ ਧੂੜੀ ਦਾ ਦਾਬ ਦੇ ਉਧਰ ਕਿਉਂ ਨਹੀਂ ਜਾਂਦੇ ਅੱਗੇ ਪੈਰੀ ਫਿਰਦੇ ਨੇ ਪੁੱਠੇ ਨਾਲ ਉਧਰ ਨੂੰ ਜਾਂਦੇ ਕਿਉਂ ਉੱਥੇ ਕੋ ਖਾਣ ਨੂੰ ਹੈ ਨਹੀਂ ਇਹ ਤਾਂ ਐਸ਼ਪ੍ਰਾਸੀ ਨੂੰ ਜਾਂਦੇ ਨੇ ਸੰਤ ਪੜਦੇ ਨੇ ਸਾਚੀ ਪ੍ਰੀਤ ਹਮ ਤੁਮ ਸਿਓ ਜੋੜੀ ਸਾਚੀ ਪ੍ਰੀਤ ਹਮ ਤੁਮ ਸਿਓ ਜੋੜੀ ਅਸੀਂ ਤੇਰੇ ਨਾਲ ਸੱਚੀ ਪ੍ਰੀਤ ਜੋੜੀ ਹੈ ਸੱਚੀ ਪ੍ਰੀਤ ਉਹਦੀ ਆਤਮਾ ਦੇ ਲੈਵਲ ਦੀ ਸੱਚ ਦੇ ਲੈਵਲ ਦੀ ਸਰੀਰ ਤਾਂ ਸੱਚ ਹੈ ਨਹੀਂ ਸੱਚੀ ਪ੍ਰੀਤ ਉਹ ਨਾ ਪੁਰਾਣੀ ਹੁੰਦੀ ਆ ਉਹ ਪ੍ਰੀਤ ਪੁਰਾਣੀ ਹੋ ਜਾਂਦੀ ਹੈ ਸੰਸਾਰ 'ਚ ਵੀ ਰਿਸ਼ਤੇਦਾਰੀ ਵੀ ਪੁਰਾਣੀ ਹੋ ਜਾਂਦੀ ਹੈ ਕੱਲ ਵੀ ਸਾਡੀ ਬਹੁਤ ਪੁਰਾਣੀ ਰਿਸ਼ਤੇਦਾਰੀ ਹੈ ਉਹ ਜਿਹੜੀ ਨਵੀਂ ਰਿਸ਼ਤੇਦਾਰੀ ਹੁੰਦੀ ਹੈ ਪੁਰਾਣੀ ਹੁੰਦੀ ਹੈ ਇਹ ਵਿਪਰੀਤ ਇੱਕ ਨਵੀਂ ਹੁੰਦੀ ਹੈ ਪੁਰਾਣੀ ਹੁੰਦੀ ਹੈ ਬਸ ਇਹ ਸੱਚੀ ਪ੍ਰੀਤ ਪੁਰਾਣੀ ਨਹੀਂ ਹੁੰਦੀ ਸੱਚ ਪੁਰਾਣਾ ਨਹੀਂ ਹੁੰਦਾ ਤੁਮਸੇ ਜੋੜ ਔੜ ਸੰਗ ਤੋੜੀ ਬਸ ਤੇਰੇ ਨਾਲ ਜੋੜ ਦੀ ਸਾਰ ਅਵਰ ਨਾਲ ਤੋੜਨੀ ਪਈ ਕਿਉਂ ਬਾਕੀ ਦੇ ਝੂੜ ਹੈ ਪ੍ਰੀਤ ਸੱਚੀ ਹੈ ਸੱਚ ਨਾਲ ਜੁੜੂਗੀ ਹੋਰ ਕਾਹਦੇ ਨਾਲ ਜੁੜੇ ਝੂੜ ਨਾਲ ਜੁੜਦੀ ਦੀ ਬਾਬਾ ਪੈਣ ਭਾਈ ਵੀ ਆਪਣੇ ਦੀ ਸਰੀਰ ਤਾਂ ਆਪਣਾ ਵੀ ਆਪਣਾ ਦੀ ਆਤਮਾ ਬਗਾਨੀ ਨਹੀਂ ਸਰੀਰ ਆਪਣਾ ਨਹੀਂ ਮਾਇਆ ਆਪਣੀ ਨਹੀਂ ਆਤਮਾ ਬਗਾਨੀ ਨਹੀਂ ਸੱਚੀ ਪ੍ਰੀਤ ਆਤਮਾ ਦੇ ਲੈਵਲ ਤੇ ਜੇ ਸੱਚੀ ਪ੍ਰੀਤ ਆ ਤਾਂ ਆਤਮਾ ਕੋਈ ਬਗਾਨੀ ਨਹੀਂ ਮਾਇਆ ਸਾਰੀ ਬਗਾਨੀ ਹੈ ਮਾਇਆ ਸਾਰੀ ਬਗਾਨੀ ਹੈ ਮਾਇਆ ਪਰਮੇਸ਼ਰ ਦੀ ਹੈ ਲੋ ਮਾਇਆ ਤਾਂ ਪਰਮੇਸ਼ਰ ਦੀ ਆਪਣੀ ਹੈ ਨਹੀਂ ਇਸ ਕਰਕੇ ਪਰਕੀ ਕੋ ਆਪਣੀ ਜਿੰਨਾ ਚਿਰ ਕਹਿੰਦਾ ਉਹਨਾਂ ਚਿਰ ਇਹ ਸੱਚੀ ਪ੍ਰੀਤ ਨਹੀਂ ਹੁੰਦੀ ਜਿਹੜੀ ਪਰਾਈ ਚੀਜ਼ ਨੂੰ ਆਪਣੀ ਬਣਾਉਂਦਾ ਹੈ ਝੂਠੀ ਪ੍ਰੀਤ ਹੁੰਦੀ ਹੈ ਸਰੀਰ ਆਪਣਾ ਨਹੀਂ ਹੈ ਇਹਨੂੰ ਆਪਣਾ ਬੁੱਧ ਹੈ ਸੱਚੀ ਪ੍ਰੀਤ ਦੇ ਵਿੱਚ ਕੋਈ ਆਤਮਾ ਬਚਦੀ ਨਹੀਂ ਬਿਨੋ ਪ੍ਰੀਤ ਤੇ ਕੋ ਸੱਚ ਹੈ ਉਹ ਸੱਚੀ ਪ੍ਰੀਤ ਜੁੜੀ ਤੇਰੇ ਨਾਲ ਜੁੜੀ ਤੂੰ ਸਾਰਿਆਂ ਨਾਲ ਜੁੜਿਆ ਹੋਇਆ ਤੂੰ ਸਾਰਿਆਂ ਨਾਲ ਜੁੜਿਆ ਹੋਇਆ ਜਹ ਜਹ ਜਾਉ ਤਹਾਂ ਤੇਰੀ ਸੇਵਾ ਜਿੱਥੇ ਜਿੱਥੇ ਵੀ ਜਾਣ ਉਥੇ ਤੇਰੀ ਸੇਵਾ ਤੇਰੇ ਭਾਣੇ ਚ ਰਹਿਣਾ ਮੈਂ ਮੈਂ ਜਿੱਥੇ ਮਰਜੀ ਜਾਵਾਂ ਤਹਾ ਤੇਰੀ ਸੇਵਾ ਜਿਹੜੀ ਅਵਸਥਾ ਚ ਮਰਜੀ ਮਿਲ ਜਾਵੇ ਉਥੇ ਤੇਰੀ ਸੇਵਾ ਹੀ ਕਰਦੀ ਤੇਰੇ ਹੁਕਮ ਚ ਰਹਿਣਾ ਜਿਉਂ ਤੋਂ ਚਲਾਵੇਂ ਤੇ ਮੈਂ ਚੱਲਣਾ ਜਿਉਂ ਤੋਂ ਬੁਲਾਵੇਂ ਤੇ ਮੈਂ ਬੋਲਣਾ ਵੀ ਜਾਊਗਾ ਚਲਾਏਗਾ ਦੋਰੀ ਚਲਾਏਗਾ ਜੇ ਤੂੰ ਚਲਾਏ ਤੇ ਮੈਂ ਚੱਲਾਂ ਸੁਆਮੀ ਤੇ ਚਲਾਏਗਾ ਤੇਰੀ ਸੇਵਾ ਹੀ ਚੱਲ ਭਾੜੇ ਜੋ ਤੇਰੇ ਚੱਲ ਜੋ ਬੁਲਾਏਗਾ ਤੇ ਮੈਂ ਬੋਲਣਾ ਤੇ ਤੇਰੀ ਸੇਵਾ ਹੀ ਹੈ ਜੇ ਕਿਸੇ ਨੂੰ ਇਹ ਕਹਿ ਰਿਹਾ ਹਮ ਕਤ ਸੂਦਰ ਤਮ ਕਤ ਦੂਦ ਇਹ ਵੀ ਸੇਵਾ ਹੀ ਹੈ ਇਹ ਵੀ ਸੇਵਾ ਹੀ ਹੈ ਬੁਲਾਇਆ ਬੋਲਦਾ ਪਰਮੇਸ਼ਰ ਬੋਲਦਾ ਨਾ ਪਰਮੇਸ਼ਰ ਇਹ ਤਾਂ ਬੁਲਵਾ ਰਿਹਾ ਆਪਣੀ ਗੱਲ ਸੇਵਾ ਹੀ ਹੈ ਨਾ ਉਹ ਤਾਂ ਸੁਨੇਹਾ ਹੀ ਦੇ ਰਿਹਾ ਲੋਕਾਂ ਨੂੰ ਬਸ ਜਾਂ ਤਾਂ ਆਪ ਦੇ ਧਾਰ ਕਿਸੇ ਇਹ ਕਰੇ ਕੰਮ ਜਾਂ ਤਾਂ ਪਰਮੇਸ਼ਰ ਆਪ ਜਨਮ ਲੈ ਕੇ ਕਰੇ ਜਾਂ ਫਿਰ ਕਿਸੇ ਤੋਂ ਕਰਵਾ ਲਵੇ ਆਪਣਾ ਕੰਮ ਆਪਣਾ ਮੈਸੇਜ ਕਿਸੇ ਦੇ ਥਰੂ ਦਵਾ ਲਵੇ ਆਹ ਗੱਲ ਸੇਵਾ ਹੀ ਹੈ ਤੁਮ ਸੋ ਠਾਕੁਰ ਔਰ ਨ ਦੇਵਾ हे ਠਾਕੁਰ ਤੇਰੇ ਵਰਗਾ ਨਾ ਤਾਂ ਕੋਈ ਹੋਰ ਠਾਕੁਰ ਨਾ ਕੋਈ ਦੇਵਾ ਦੇਵਾ ਦੇਣ ਵਾਲਾ ਠਾਕੁਰ ਹੈ ਮਨ ਰੋਕਣ ਵਾਲਾ ਠਾਕੁਰ ਕਿਹਨੂੰ ਕਹਿੰਦੇ ਠਾਕੁਰ ਵੱਡੇ ਨੂੰ ਨਹੀਂ ਕਹਿੰਦੇ ਵੱਡੇ ਨੂੰ ਜੇਠ ਕਹਿੰਦੇ ਵੱਡੇ ਵਾਸਤੇ ਲਵ ਜੇਠ ਆਇਆ ਹੈ ਠਾਕੁਰ ਕਿਹਦੇ ਵਾਸਤੇ ਆਇਆ ਠਾਕੁਰ ਬਨੂਆ ਰਾਖੋ ਠਾਏ ਠਾਕਰ ਨੂੰ ਕਹਿੰਦੇ ਜਿਹੜਾ ਮਨ ਨੂੰ ਰੋਕ ਲਵੇ ਪੂਰੇ ਦੱਸਦਾ ਮਨ ਨੂੰ ਨਹੀਂ ਰੋਕ ਸਕਦਾ ਕੋਈ ਵੀ ਠਾਕਰੋ ਉਹ ਗੁਣ ਆਤਮਾ ਦਾ ਕਿ ਮਨ ਨੂੰ ਰੋਕ ਦਿੰਦਾ ਜਿਹੜਾ ਗੁਣਵਾਚਕ ਲਫ਼ਜ਼ ਹੈ ਜਿਹੜ ਵੀ ਗੁਣਵਾਚਕ ਲਫ਼ਜ਼ ਜਿਹੜ ਵੱਡੇ ਨੂੰ ਕਹਿੰਦੇ ਠਾਕਰ ਦਾ ਅਰਥ ਵੱਡਾ ਜਿਹੜਾ ਲਾਇਆ ਇਹਨਾਂ ਨੇ ਡਿਕਸ਼ਨਰੀ 'ਚ ਇਹ ਗਲਤ ਹੈ ਗੁਰਬਾਣੀ ਜੋ ਵੱਡਾ ਨਹੀਂ ਹੁੰਦਾ ਠਾਕਰ ਵੱਡਾ ਜਿਹੜਾ ਹੁੰਦਾ ਠਾਕੁਰ ਵੀ ਆ ਜੇਠ ਵੀ ਹੈ ਪਰ ਲਫ਼ਜ਼ ਦਾ ਆਪਣਾ ਬਦਲ ਹੈ ਠਾਕੁਰ ਠਾਕੁਰ ਵਾਸਤੇ ਸਾਡੇ ਕੋ ਆਇਆ ਹੈ ਠਾਕੁਰ ਬਦੂਆ ਰੱਖੋ ਠਾਏ ਠਾਏ ਰੋਕ ਕੇ ਰੱਖੋ ਰੋਕ ਦੇ ਬਲੂ ਇੱਥੇ ਫੜ ਕੇ ਟਿਕਾਣੇ ਰੱਖ ਜਿੱਥੇ ਨੂੰ ਰਹਿਣਾ ਚਾਹੀਦਾ ਉੱਥੇ ਰੱਖ ਤੁਮਰੇ ਭਜਨ ਕਟੇ ਜਮ ਫਾਸਾ ਤੇਰੇ ਭਜਨ ਦਾ ਕਟੇ ਜਮ ਫਾਸਾ ਇਹਦਾ ਮਤਲਬ ਹੈ ਜੇ ਲੋਕਾਂ ਦੇ ਜਮ ਦੇ ਫਾਸ ਕੱਟੇ ਨਹੀਂ ਗਏ ਜੇ ਤਾਂ ਭਜਨ ਕਰਦੇ ਆਹਾ ਜਿਹੜਾ ਕਹਿ ਰਿਹਾ ਹੈ ਰਵਦਾਸ ਫਿਰ ਤਾਂ ਜੰਮ ਦਾ ਫਾਸ ਕੱਟ ਜਾਂਦਾ ਚਾਹੀਦਾ ਸਾਰੇ ਉਹਦੇ ਜੰਮ ਦੀ ਫਾਸੀ ਜੇ ਕੱਟਣੀ ਹੁੰਦੀ ਫਿਰ ਭਜਨ ਕਿਹਦਾ ਕਰ ਰਹੇ ਨੇ ਪਹਿਲਾਂ ਭਜਨ ਦਾ ਅਰਥ ਕੀ ਹੁੰਦਾ ਭਜਨ ਦਾ ਅਰਥ ਹੁੰਦਾ ਜੁੜ ਲੋ ਭਾਈ ਦਾ ਅਰਥ ਜੁੜ ਹੁੰਦਾ ਜੇ ਆਪਣੇ ਅੰਦਰ ਆਤਮਾ ਨਾਲ ਜੁੜੇ ਰਹਿੰਦੇ ਇੱਕ ਵਾਰ ਇੱਕ ਚਿੱਤ ਰਹਿੰਦੇ ਜਿਹੜਾ ਇੱਕ ਵਾਰ ਇੱਕ ਚਿੱਤ ਹੈ ਉਹਦਾ ਜੁੜਿਆ ਹੋਇਆ ਜਿਹੜਾ ਆਪਣੇ ਮੂਲ ਨਾਲ ਉਹਦੀ ਦੀ ਫਾਸੀ ਕੱਟੀ ਹੋਈ ਹੈ ਦੀ ਫਾਸੀ ਸਰੀਰ ਨੂੰ ਪੇੜੀ ਫਿਰ ਤਾਂ ਬਣਾਇਆ ਦਾ ਉਹਦੀ ਫਾਸੀ ਆਪੇ ਕੱਟੀ ਗਈ ਉਹ ਆਪਣੇ ਮੂਲ ਨਾਲ ਜੁੜ ਗਿਆ ਜਾ ਕੇ ਮੂਲ ਨੂੰ ਕਿਹਦੇ ਫਾਸੀ ਹੁੰਦੀ ਆਤਮਾ ਨੂੰ ਤਾਂ ਫਾਸੀ ਹੁੰਦੀ ਨਹੀਂ ਕੋਈ ਆਤਮਾ ਦੀ ਫਾਸੀ ਦਾ ਸਰੀਰ ਹੈ ਪਿੰਜਰਾ ਜੇ ਇਹਨੂੰ ਨਾ ਛੱਡੇ ਫਿਰ ਫਾਸੀ ਹੈ ਇਹ ਜਿਹੜਾ ਪਿੰਜਰਾ ਜੇ ਚੋਂ ਨਹੀਂ ਨਿਕਲਦਾ ਤਾਂ ਇਹ ਫਾਸੀ ਬਣਦੀ ਹੈ ਪਿੰਜਰਾ ਜਦੋਂ ਪਿੰਜਰਾ ਆਪ ਛੱਡਦਾ ਨੂੰ ਪਤਾ ਲੱਗਿਆ ਪਿੰਜਰੇ 'ਚ ਮਾਰਿਆ ਜਾਊਗਾ ਕੋਈ ਪਤਾ ਲੱਗਿਆ ਬਈ ਪਚਾੜਾ ਗਿਆ ਬਈ ਬਿਲਡਿੰਗ ਦੇ ਗਿਰ ਜਾਣ ਚੜ ਕੇ ਬਾਹਰ ਹੋ ਗਿਆ ਬਈ ਦੇ ਹੋਣਾ ਪਚਾੜ ਦੋ ਵੀ ਪਤਾ ਨਹੀਂ ਕਦੋਂ ਪਚਾੜ ਆ ਜੇ ਉਹਨੇ ਆਪਣੇ ਜਾ ਕੇ ਝੌਪੜੀ ਪਹਿਲੀ ਵਾਰ ਇਹਨੂੰ ਛੱਡ ਦੋ ਜਦੋਂ ਪਚਾੜ ਆਉਣੇ ਥੱਲੇ ਆ ਜਾਣ ਉਹ ਤਾਂ ਆਪਣੇ ਪਾਸੇ ਚਲਾ ਗਿਆ ਇਹਦੇ ਕਹਿਣ ਦੇ ਪਹਿਲਾਂ ਪਹਿਲੇ ਚਲਾ ਗਿਆ ਭਗਤੀ ਤਾਂ ਗਾਵੇ ਰਵਿਦਾਸਾ ਰਵਿਦਾਸ ਇਹ ਗੱਲ ਕਿਉਂ ਕਹਿ ਰਿਹਾ ਹੈ ਇਹ ਗਾਇਨ ਕਿਉਂ ਕਰ ਰਿਹਾ ਹੈ ਭਗਤੀ ਹੇਤ ਕਰ ਰਿਹਾ ਉਹ ਆਪ ਭਗਤੀ ਕਰ ਰਿਹਾ ਹੈ ਤੇ ਲੋਕ ਵੀ ਭਗਤੀ ਕਰ ਸਕਦੇ ਨੇ ਇਹ ਗੱਲ ਸੁਣ ਕੇ ਸਮਝ ਕੇ ਇਹੀ ਭਗਤੀ ਹੈ ਅਸਲ 'ਚ ਇਹ ਭਗਤੀ ਦਾ ਗਿਆਨ ਹੈ ਕਿ ਆਪਣੇ ਮੂਲ ਨਾਲ ਜੁੜ ਕੇ ਰਹਿਣਾ ਹੀ ਆਪਣੇ ਮੂਲ ਨਾਲ ਜੁੜੇ ਰਹਿਣਾ ਹੀ ਭਗਤੀ ਹੈ ਹੋਰ ਕੁਝ ਨਹੀਂ ਭਗਤੀ ਗਿਆਨ ਦਾ ਵੱਧਾ ਮਨ ਰਹੇ ਗਿਆਨ ਦਾ ਵਧਿਆ ਹੋਇਆ ਮਨ ਰਹੇ ਇਹ ਭਗਤੀ ਹੈ ਫਿਰ ਕੀ ਹੈ ਦੋਈ ਕੀ ਹੈ ਭਗਤੀ ਵਿੱਚ ਇੱਕ ਸੇਵਾ ਆ ਜਾਂਦੀ ਹੈ ਫਿਰ ਭਗਤੀ ਤੋਂ ਬਾਅਦ ਭਗਤੀ ਆ ਬੋਲ ਨਾਲ ਜੁੜਨ ਤੱਕ ਬੋਲ ਨਾਲ ਜੁੜਨ ਤੱਕ ਭਗਤੀ ਉਹ ਤੋਂ ਗਾਹ ਭਗਤੀ ਨਹੀਂ ਹੈ ਬੋਲ ਨਾਲ ਜੁੜਨ ਤੱਕ ਭਗਤੀ ਹੈ ਬੋਲ ਨਾਲ ਜੁੜੇ ਰਹਿਣ ਤੱਕ ਭਗਤੀ ਹੈ ਫਿਰ ਬਾਅਦ ਕੀ ਹੈ ਬਾਅਦ ਚ ਤਾਂ ਸੇਵਾ ਭਗਤੀ ਤੋਂ ਬਾਅਦ ਕੀ ਰਹਿ ਜਾਂਦਾ ਸੇਵਾ ਉਹ ਸੇਵਾ ਹੈ ਫਿਰ ਬਾਅਦ ਚ ਭਗਤੀ ਤਾਂ ਆਪਣੇ ਮੂਲ ਨਾਲ ਜੁੜ ਸਕਦੀ ਭਗਤੀ ਦਾ ਆਪਣਾ ਵਖਰਾ ਸੀ ਹੱਲ ਹੋ ਗਿਆ ਜਦ ਦੀ ਫਾਸੀ ਕੱਢੀ ਗਈ ਉਹਦੇ ਬਾਅਦ ਜਿਹੜਾ ਕੰਮ ਇਹ ਜਨਮ ਤੁਹਾਰੇ ਲਿਖੇ ਸੇਵਾ ਫਿਰ ਉਹਦੇ ਬਾਅਦ ਇਹ ਉਹ ਕੀ ਸੇਵਾ ਕੀਤੀ ਹੈ ਭਗਤ ਹੇਤ ਗਾਵੇ ਰਵਿਦਾਸ ਆ ਸੇਵਾ ਇਹ ਸੇਵਾ ਹਾਂਜੀ